ਪੌੜੀ ਲੱਲਾ ਤਾਕਾ ਲਵੇ ਨ ਕੋ ਏਕੇ ਆਪ ਔਰ ਨਾ ਹੋ ਲੱਲਾ ਤਾਕਾ ਲਵੇ ਨ ਕੋ ਜਦੋਂ ਇਹ ਇੱਕ ਹੋ ਜਾਂਦਾ ਨਾ ਇੱਕ ਇੱਕ ਹੈ ਆਪ ਦੇਖੋ ਇੱਕ ਆਪ ਦੀ ਗੱਲ ਆ ਗਈ ਇੱਕ ਆਪ ਆਪ ਜਾਂਦੇ ਕੋਣ ਹੈ ਆਪ ਹੀ ਇਹਨੂੰ ਆਪਣਾ ਦਰਸ਼ਨ ਹੋਣਾ ਆਪੇ ਜਪੋ ਆਪਣਾ ਜਾਪ ਆਪਣੇ ਆਪ ਨੂੰ ਆਪੇ ਜਾਪ ਜਪਿਆ ਨੇ ਆਪਣਾ ਕਿਸੇ ਦਾ ਜਾਪ ਕੋਈ ਬਾਣੀ ਨਹੀਂ ਕਹਿੰਦੀ ਜਪਣ ਨੂੰ ਜਿਹੜੇ ਅੱਜ ਵੀ ਸਾਨੂੰ ਜਬਰ ਨੂੰ ਕਹਿੰਦੇ ਨੇ ਉਹ ਕੋਈ ਹੋਰ ਜਬਰ ਨੂੰ ਕਹਿੰਦੇ ਨੇ ਕੁਝ ਉਹ ਸਾਖਤਾ ਦਾ ਧਰਮ ਹੈ ਗੁਰਮਤ ਨਹੀਂ ਹੈ ਗੁਰਮਤ ਨੇ ਤਾਂ ਆਪੇ ਜਬੋ ਆਪਣਾ ਜਪ ਕਿਹਾ ਹੈ ਲੱਲਾ ਤਾਂ ਕਹੇ ਲਵੇ ਨਾ ਕੋਹੂ ਕਹਿੰਦੇ ਕਹੀ ਸੀ ਆਪੇ ਜਪੋ ਆਪਣਾ ਜਪ ਉਹਦੀ ਵਿਆਖਿਆ ਉਸ ਗੱਲ ਦੀ ਉਹਦੇ ਕੋਈ ਨੇੜੇ ਤੇੜੇ ਨਹੀਂ ਹੈ ਲਵੇ ਨਾ ਕੋਹੂ ਕੋਈ ਉਹਦੇ ਨੇੜੇ ਤੇੜੇ ਕਿਸੇ ਕਿਸਮ ਦਾ ਕੋਈ ਭਰਮ ਜਾਂ ਕੋਈ ਬੁਕਾਰ ਕੋਈ ਨੇੜੇ ਕੁਛ ਨਹੀਂ ਕੋਉ ਕੋਉ ਕਿਹਾ ਇੱਕ ਸੋਉ ਹੁੰਦਾ ਹੈ ਇੱਕ ਕੋਉ ਹੁੰਦਾ ਦੋ ਲਫ਼ਜ਼ ਨੇ ਸੋਉ ਦਾ ਪਰਮੇਸ਼ਰ ਵਾਸਤੇ ਆਇਆ ਹੋਇਆ ਸੱਚ ਵਾਸਤੇ ਆਇਆ ਹੋਇਆ ਕੋਉ ਮਾਇਆ ਦੇ ਕੋਉ ਦਾ ਉਗਣ ਨੇ ਸੋਉ ਗੁਣ ਨੇ ਸੋਉ ਗੁਣ ਨੇ ਕੋਉ ਗੁਣ ਹੋਰ ਜੋ ਇਹ ਹੈ ਆਪ ਆਤਮਾ ਇਹਦੇ ਵਰਗੇ ਸੂਰ ਹੈ ਜੋ ਆਤਮਾ ਹੈ ਇਹਦੇ ਵਰਗੇ ਨੇ ਉਹ ਸੂਰ ਹੈ ਜਿਹੜੇ ਇਹਦੇ ਵਰਗੇ ਤੋਂ ਉਲਟ ਨੇ ਉਹ ਦੂਰ ਹੈ ਕੋ ਵੀ ਹੈ ਵੀ ਹੈ ਤਾਂ ਕੋ ਹੋਰ ਕੋਈ ਹੁੰਦਾ ਆਪਣਾ ਤਾਂ ਨਹੀਂ ਹੁੰਦਾ ਜਿਹੜੇ ਆਪਣੇ ਨੇ ਸੂਰ ਨੇ ਜਿਹੜੇ ਬਗਾਨੇ ਨੇ ਦੂਰ ਕੋ ਇੱਕ ਹੈ ਆਪ ਔਰ ਨਾ ਹੋ ਅਵਰ ਨਾ ਹੋਊ ਦਾ ਮਤਲਬ ਕੀ ਹੈ ਹੁਣ ਇਹ ਜੋ ਅਵਰ ਦੂਜਾ ਨਹੀਂ ਪੈਦਾ ਹੋ ਸਕਦਾ ਮਨ ਨਹੀਂ ਪੈਦਾ ਹੋ ਸਕਦਾ ਇੱਕੋ ਹੋ ਗਿਆ ਜਦ ਆਪ ਅਵਰ ਜਿਹੜਾ ਸੀ ਅਵਰ ਕੌਣ ਸੀ ਅਵਰ ਮਨ ਸੀ ਮਨ ਪੈਦਾ ਹੋ ਗਿਆ ਅਵਰ ਬਣ ਜਾਂਦਾ ਹੁਣ ਦੁਆ ਹੁੰਦਾ ਹੀ ਨਹੀਂ ਜੋ ਪੈਦਾ ਹੀ ਨਹੀਂ ਹੁੰਦਾ ਮਨ ਅਵਰ ਨਾ ਹੋਊ ਦੂਜਾ ਮਾਨੇ ਜੋ ਹੁਣ ਪੈਦਾ ਹੋਣਾ ਹੀ ਨਹੀਂ ਉਹਨੇ ਜੋ ਪੈਦਾ ਕੀ ਹੋਊਗਾ ਜੇ ਮਨ ਨਹੀਂ ਪੈਦਾ ਹੋਣਾ ਫਿਰ ਕੀ ਪੈਦਾ ਹੋਊ ਫਿਰ ਇਹ ਜੋ ਇਹ ਆਪ ਪੈਦਾ ਹੋਊਗਾ ਵਿਰਸ਼ ਰੂਪ ਧਾਰਨ ਕਰੂਗਾ ਹੁਣੇ ਦਾਲ ਚੋਂ ਵਿਰਸ਼ ਪੈਦਾ ਹੋਊਗਾ ਇਹ ਚੋਂ ਬਾਣੀ ਪੈਦਾ ਤੁਰਕੀ ਹੋਊਗੀ ਸ਼ਬਦ ਪੈਦਾ ਹੋਊਗਾ ਪਹਿਲਾ ਮਨ ਪੈਦਾ ਹੋਇਆ ਸੀ ਹੁਣੇ ਆਪ ਪੈਦਾ ਹੋਊਗਾ ਸਤਗੁਰ ਕੇ ਜਨਮੇ ਗਵਨ ਪਹਿਲਾਂ ਕੁਝ ਪੈਦਾ ਹੋਇਆ ਸੀ ਹੁਣੇ ਆਪ ਪੈਦਾ ਹੋਊਗਾ ਪਹਿਲਾਂ ਮਨ ਪੈਦਾ ਕੀਤਾ ਸੀ ਮਨ ਪੈਦਾ ਕਿਉਂ ਕੀਤਾ ਸੀ ਜਿਹੜੀ ਇਹਦੀ ਕਮੀ ਸੀ ਉਹ ਪੂਰੀ ਕਰਨ ਵਾਸਤੇ ਪੂਰੀ ਕਰਕੇ ਮਨ ਆ ਗਿਆ ਮਨ ਉਹਵੇਂ ਫੇਰ ਚ ਸਮਾ ਗਿਆ ਜਿਵੇਂ ਪਹਿਲਾਂ ਸਮਾਇਆ ਸੀ ਹੁਣ ਮਨ ਦੋਹਾਂ ਨੇ ਦਾੜ ਨੇ ਹੁਣ ਵਿਰਸ਼ ਰੂਪ ਧਾਰਨ ਲਿਆ ਮਨ ਜਿਤਨੇ ਇੱਕ ਹੋ ਕੇ ਪੈ ਇੱਕ ਹੋਏ ਤਾਂ ਉੱਗ ਪੈ ਉਹਨਾਂ ਨੇ ਆਪ ਜਨਮ ਲੈਣ ਅਸਲ ਜਨਮ ਹੁਣ ਹੋਣਾ ਇਹਨੂੰ ਜਨਮ ਮੰਨਿਆ ਰਾਮ ਗਰਭ ਚੋਂ ਬਾਹਰ ਨਿਕਲਣੇ ਹੁੰਦੇ ਨੇ ਪਹਿਲੇ ਜਨਮ ਨੂੰ ਸ਼ਰੀਰ ਦੇ ਜਨਮ ਨੂੰ ਬਾਣੀ ਜਨਮ ਨਹੀਂ ਮੰਨਦੀ ਜਨਮ ਹੋਣਾ ਇੱਕ ਹੈ ਆਪ ਅਵਰ ਨਾ ਹੋ ਹੁਣ ਇੱਕ ਹੋ ਗਿਆ ਨਾ ਅਵਰ ਨਾ ਹੋ ਹੋਰ ਕੁਝ ਨਹੀਂ ਹੈ ਜੋ ਪੈਦਾ ਹੋ ਸਕਦਾ ਹੁਣ ਕੀ ਪੈਦਾ ਹੋਊਗਾ ਹੁਣ ਪੈਦਾ ਹੋਊਗਾ ਜੋ ਵਿਚ ਰੂਪ ਧਾਰਨ ਕਰੂ ਆਪ ਹੁਣ ਇਹ ਜੋ ਸ਼ਬਦ ਪੈਦਾ ਹੋ ਜਿਵੇਂ ਉਹ ਕਹਿਆ ਨਾ ਪ੍ਰਲਾਦ ਦੀ ਕਹਾਣੀ ਹੈ ਥੰਮ ਜਦ ਮਨ ਮੰਦਰ ਜਮਾਇਆ ਥੰਮ ਗਈ ਨਾ ਮਨ ਮੰਦਰ ਮੈਂ ਮਨਸਾ ਥੰਮ ਮਨ ਦੀ ਇੱਛਾ ਥੰਮ ਬਣ ਕੇ ਖੜ ਗਈ ਥੰਮ ਪਾੜ ਕੇ ਹੁਣ ਸ਼ਬਦ ਪ੍ਰਗਟ ਹੋਣਾ ਬਾਣੀ ਬੇਸ਼ਰੂਪ ਤਾਂ ਥੰਮ ਪਾੜ ਥੰਮ ਕੀ ਸੀ ਮਨ ਮੰਦਰ ਮੈਂ ਮਨਸਾ ਥੰਮ ਮਨ ਮੰਦਰ ਤੇ ਮਨ ਦੀ ਇੱਛਾ ਥੰਮ ਗਈ ਰੁਕ ਗਈ ਇੱਛਾ ਕੁਝ ਪੈਦਾ ਹੋ ਗਿਆ ਹੋਣ ਹਾਰ ਹੋਤ ਸਦ ਆਇਆ ਹੋਣ ਹਾਰ ਹੈ ਇਹੀ ਹੋਣ ਹਾਰ ਹੈ ਇਹ ਆਪੇ ਹੋਣ ਆ ਰਿਹਾ ਇਸ ਨੂੰ ਬਣਾ ਕੇ ਆਇਆ ਉਹ ਤਾਂ ਸਦਾ ਸਦਾ ਹੀ ਹੁੰਦਾ ਹੈ ਇਹ ਸੰਸਾਰ ਦੇ ਵਿੱਚ ਇਹੀ ਹੁੰਦਾ ਆ ਜਨਮ ਇਹੀ ਲੈਂਦਾ ਆ ਸੰਸਾਰ 'ਚ ਇੱਥੇ ਸੰਸਾਰ ਦੀ ਗੱਲ ਹੋਣਾ ਹੋ ਸਕਦਾ ਸਦਾ ਇਹੀ ਹੁੰਦਾ ਹੈ ਇਹ ਜਨਮ ਲੈਂਦਾ ਰਿਹਾ ਇਹ ਇੱਕ ਮਾਗ ਅੰਤ ਨਾ ਕਾਹੂ ਪਾਇਆ ਜਿੱਥੋਂ ਇਹ ਆਇਆ ਉੱਥੇ ਦਾ ਅੰਤ ਤੱਕ ਉੱਥੇ ਤੱਕ ਗੱਲੇ ਨਹੀਂ ਕਰਦੇ ਉਹ ਗੱਲ ਹੈ ਇਹ ਗੱਲ ਸੰਸਾਰ ਦੀ ਕਹੀ ਹੈ ਹੋਰ ਸਕਦਾ ਆ ਜਿੱਥੋਂ ਇਹ ਆਇਆ ਉੱਥੇ ਦੀ ਨਹੀਂ ਗੱਲ ਕੋਈ ਜਾਣਦਾ ਉੱਥੇ ਦੀ ਨਹੀਂ ਗੱਲ ਉਹਦੇ ਨਾਲ ਅੰਤ ਨਹੀਂ ਇਹ ਜੇ ਉੱਥੇ ਬਹੁਤ ਨੇ ਪਰ ਉਹ ਨਹੀਂ ਜਨਮ ਲੈਂਦੇ ਬਹੁਤ ਆਉਂਦੇ ਉਹ ਲੱਗ ਬੈਠੇ ਨੇ ਉਹ ਅਕਾਂਤ ਜਿੱਥੋਂ ਇਹ ਆਇਆ ਅੱਡ ਹੋ ਕੇ ਉੱਥੇ ਦਾ ਨਹੀਂ ਕਿਸੇ ਨੇ ਪਾਇਆ ਉੱਥੇ ਬਾਰੇ ਕੋਈ ਨਹੀਂ ਕੋਈ ਜਾਣਦਾ ਉਹਦਾ ਜਿਵੇਂ ਬਣਾਉਂਦੇ ਨੇ ਅਸੀਂ ਬੋਲਦੇ ਹਾਂ ਉੱਥੇ ਤਾਂ ਅਸੀਂ ਕੀ ਦੱਸਣਾ ਹੁਆ ਕਾ ਅੰਤ ਨਾ ਕਾਹੂ ਪਾਇਆ ਕੀਟ ਹਸਮ ਪੂਰ ਸਮਾਨੇ ਪ੍ਰਗਟ ਪੁਰਖ ਸਭ ਕੋ ਠਉ ਜਾਂਦਾ ਉਹ ਇਹਦਾ ਵੀ ਅੰਤ ਕਿਸੇ ਨੇ ਨਹੀਂ ਪਾਇਆ ਇੱਕ ਦਾਣਾ ਕਦੋਂ ਤੋਂ ਹੁੰਦਾ ਆਇਆ ਉਹ ਬਹੁਤ ਸਾਦਾ ਆਇਆ ਕਦੋਂ ਤੋਂ ਹੁੰਦਾ ਆਇਆ ਇਹ ਕੋਈ ਪਤਾ ਨਹੀਂ ਕਿਸੇ ਨੂੰ ਇਹ ਹੁਣ ਹੋ ਹੋਏ ਜਾਈਏ ਜਿਹੇ ਜਿਹੇ ਸੱਚਖੰਡ ਵਾਲੇ ਨੇ ਕੋਈ ਗੱਲ ਨਹੀਂ ਉਹਨਾਂ ਦੀ ਉਹ ਸਾਰੀਆਂ ਖੂਬੀਆਂ ਇਹਦੀਆਂ ਉਹਨਾਂ ਦੀ ਕੋਈ ਨਹੀਂ ਥੋੜੀ ਰਾਮ ਮਰਦਾ ਤਾਂ ਹੈ ਉਹਦੀ ਜੰਮਿਆ ਵੀ ਹੈ ਨਹੀਂ ਫਿਰ ਕੀ ਕਹਦੀ ਇਹਦੇ ਬਾਰੇ ਕੀ ਅੰਤ ਪਾਈ ਕੀ ਦੱਸੀ ਨਾ ਕਦੇ ਜੰਮਿਆ ਨਾ ਕਦੇ ਮਰਿਆ ਕਦੋਂ ਤੋਂ ਹੁੰਦਾ ਹੈ ਕੋਈ ਟਾਈਮ ਨਹੀਂ ਦੱਸ ਸਕਦੇ ਕਿੰਨੇ ਯੁੱਗ ਰਹੇ ਨਹੀਂ ਦੱਸ ਸਕਦੇ ਯੁੱਗ ਦੱਸੇ ਹੋਏ ਨੇ ਇਹਦੇ ਵਿੱਚ ਕਿਤਾਬਾਂ ਜੇ ਇਹਨਾਂ ਦੀਆਂ ਹਿੰਦੂਆਂ ਦੀਆਂ ਤੇ ਉਹ ਗੱਲਾਂ ਕੱਟੀਆਂ ਭਾਈ ਇਹ ਜਿਹੜੀਆਂ ਗੱਲਾਂ ਦੱਸੀਆਂ ਨੇ ਝੂਠ ਬੋਲਦੇ ਉਹਨਾਂ ਉਹਨਾਂ ਨੂੰ ਕੋਈ ਪਤਾ ਲੱਗਿਆ ਹਾਂ ਨਾਲ ਤੱਲੂ ਤੰਦੂਕਾਰਾ ਗੁਣ ਗੁਣ ਗੱਲ ਕਹੇ ਗੁਰਬਾਣੀ ਨੇ ਜੇ ਗੁਣ ਗੱਲ ਕਿਹਾ ਵੀ ਅਰਬਨ ਤੱਲੂ ਤੰਦੂਕਾਰਾ ਜਿਹੜਾ ਪਿਛੇ ਅਰਬਾਂ ਖਰਬਾਂ ਸਾਲ ਦਾ ਸੰਸਾਰ ਪੈਦਾ ਹੋਣ ਤੋਂ ਬਾਅਦ ਪਹਿਲਾਂ ਕੀ ਹੈ ਸਾਨੂੰ ਕੋਈ ਪਤਾ ਨਹੀਂ ਗੈਪ ਦੇ ਵਿੱਚ ਗੱਲ ਉਹਦੀ ਸਾਨੂੰ ਲੋੜ ਵੀ ਹੈ ਨਹੀਂ ਪਿੱਛੇ ਕੀ ਸੀ ਹੁਣ ਉਂਗਲੀ ਵੱਡੀ ਗਈ ਇਹਦਾ ਇਲਾਜ ਕਿਵੇਂ ਕਰਦੇ ਬਸ ਸੈਨੀ ਹੋ ਗਿਆ ਸਾਡੀ ਇਹਨੂੰ ਆ ਗਿਆ ਚੀਰਾ ਇਹ ਇਲਾਜ ਕਰਦੇ ਕੀਟ ਹਸਨਾ ਕੂੜ ਸਮਾਨੇ ਕੀਟ ਹਸਨਾ ਕੂੜ ਸਮਾਨੇ ਦੇਖੋ ਚਾਹੇ ਕੀੜੀ ਲੈ ਲਓ ਚਾਹੇ ਹਾਥੀ ਲੈ ਲਓ ਕੋਈ ਜੋ ਦੋ ਜਾਵੇ ਹੋ ਜਾ ਕੂੜ ਸਮਾਨੇ ਬਰਾਬਰ ਹੁਣ ਕੀੜੀ ਦਾ ਸਿਰ ਛੋਟਾ ਉਹਦਾ ਬੜਾ ਜੋਤ ਹੋਈ ਹੈ ਸਰੀਰ ਦੇ ਵਿੱਚ ਜੋਤ ਨਹੀਂ ਹੈ ਜੋਤ ਵਿੱਚ ਸਰੀਰ ਹੈ ਜਿਹਦਾ ਜੋਤ ਵਿੱਚ ਸਰੀਰ ਹੈ ਫਿਰ ਤਾਂ ਜੇ ਛੋਟਾ ਹੋਵੇ ਜਾਂ ਬੜਾ ਹੋਵੇ ਕੋਈ ਰੌਲਾ ਹੀ ਨਹੀਂ ਜੇ ਤੁਸੀਂ ਸਰੀਰ ਦੇ ਹਿਸਾਬ ਨਾਲ ਜੋਤ ਦਾ ਮੀਟਰ ਲਾਓਗੇ ਫਿਰ ਜੋ ਥੋੜੀ ਬਹੁਤੀ ਹੋ ਸਕਦੀ ਹੈ ਹੁਣ ਤੋਂ ਜੇ ਤਾਂ ਤੁਸੀਂ ਕਹੋਗੇ ਹਾਥੀ ਵੱਡਾ ਹੈ ਉਹਦੇ ਜੋਤ ਵੱਡੀ ਚਾਹੀਦੀ ਹੈ ਕੀੜੀ ਛੋਟੀ ਉਹ ਜੋਤ ਛੋਟੀ ਚਾਹੀਦੀ ਹੈ ਨਹੀਂ ਸਰੀਰ ਜੋਤ ਵਿੱਚ ਹੈ ਜੋਤ ਵਿੱਚ ਸਰੀਰ ਨਹੀਂ ਨਾ ਜੋਤ ਵਿੱਚ ਸਰੀਰ ਹੈ ਸਰੀਰ ਵਿੱਚ ਜੋਤ ਨਹੀਂ ਜੋਤ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਕਿਸੇ ਚੀਜ਼ ਉਹ ਜੋਤ ਮਾਇਆ ਬੰਦ ਹੋਣ ਵਾਲੀ ਹੈ ਨਹੀਂ ਮਾਇਆ 'ਚ ਬੰਦ ਜੋਤ ਉਹ ਹੋ ਸਕਦੀ ਹੈ ਜਿਹੜੀ ਮਾਇਆ ਤੋਂ ਹੀ ਪੈਦਾ ਹੋਈ ਹੋਵੇ ਮਾਇਆ ਉਹ ਜੋਤ ਨੂੰ ਰੋਕ ਸਕਦੀ ਹੈ ਜਿਹੜੀ ਮਾਇਆ ਨੇ ਪੈਦਾ ਖੁਦ ਕੀਤੀ ਹੈ ਸੂਰਜ ਦੀ ਜੋਤ ਹੈ ਤੁਸੀਂ ਕੰਧ ਕਰ ਦੋ ਸੂਰਜ ਦੀ ਜੋਤ ਬਾਹਰ ਰਹਿ ਗਈ ਅੰਦਰ ਨਹੀਂ ਆ ਸਕਦੀ ਬਿਜਲੀ ਦੀ ਲਾਈਟ ਹੈ ਤੁਸੀਂ ਉਹਨੂੰ ਰੋਕ ਸਕਦੇ ਹੋ ਵਿਚਾਲੇ ਕੋਈ ਚੀਜ਼ ਪਰਦਾ ਕਰਕੇ ਕੋਈ ਦੀਵਾਰ ਕਰਕੇ ਕੋਈ ਚੀਜ਼ ਵਿਚਾਲੇ ਖੜੀ ਕਰਕੇ ਜਿਹੜੀ ਜੋ ਦਮਾਇਆ ਤੋਂ ਪੈਦਾ ਨਹੀਂ ਹੁੰਦੀ ਉਹਨੂੰ ਮਾਇਆ ਨਹੀਂ ਬਾਜ ਬੰਦ ਨਹੀਂ ਕੀਤਾ ਜਾ ਸਕਦਾ ਪ੍ਰਗਟ ਪੁਰਖ ਸਭ ਠਾਉਂ ਜਾਣਾ ਪ੍ਰਗਟ ਪੁਰਖ ਸਭ ਠਾਉਂ ਜਾਣਾ ਹਰ ਜਗ੍ਹਾ ਪ੍ਰਗਟ ਹੈ ਸਾਰੇ ਪ੍ਰਗਟ ਪ੍ਰਗਟ ਦੱਸਦਾ ਵੀ ਜਿੰਨਾ ਚਿਰ ਕਿਹੜੀ ਤੁਰੀ ਹੈ ਬੋਲਦੀ ਹੈ ਜਾਗਦੀ ਹੈ ਸੌਂਦੀ ਹੈ ਖਾਂਦੀ ਹੈ ਪੀਂਦੀ ਹੈ ਪਤਾ ਵੀ ਜਲਦੀ ਹੈ ਜਾਂ ਮਰ ਜਾਂਦੀ ਹੈ ਫਿਰ ਹੋਰ ਹੈ ਜਾਗੋ ਦਿਨੋ ਹਲਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪੋ ਜਾਗੋ ਦਿਨੋ ਹਲਸ ਆਪਣਾ ਮੰਦਰ ਕਮਛਾ ਅੱਛਾ ਇੱਥੇ ਆ ਕੇ ਬੈਠੋ ਤੁਸੀਂ ਉਹਨੂੰ ਮਾਰਨਾ ਜਾਣੋ ਕਿ ਤੁਹਾਡੇ ਵੱਲ ਦੇਖ ਦੇਖੋ ਪਹਿਲਾਂ ਦੇਖਣਾ ਮੈਨੂੰ ਮਾਰੂਗਾ ਤੂੰ ਅਤਵਾਦ ਦਾ ਉਹਨੂੰ ਪਤਾ ਐ ਨੂੰ ਮਾਰੂਗਾ ਐ ਨੂੰ ਜਾਣਾ ਐ ਨੂੰ ਮਾਰੂਗਾ ਐ ਨੂੰ ਮੈਂ ਕਿੱਧਰ ਉੱਡਣਾ ਬਚ ਕੇ ਨਿਕਲਦਾ ਤੂੰ ਕੀ ਤੁਸੀਂ ਸਮਝਦੇ ਹੋ ਤਾਂ ਦਵਾ ਤੁਹਾਡਾ ਘਟਾ ਘਟਾ ਦੋਸ਼ ਕੀ ਹੈ ਜੋ ਬੁੱਧੀ ਦਾ ਹੋਵੇ ਜੇ ਦੁੱਧ ਬਚ ਕੇ ਨਿਕਲ ਜਾਂਦਾ ਬੁੱਧੀ ਤੁਹਾਡੇ ਬਰਾਬਰ ਹੈ ਉਹਦੀ ਕੋਈ ਨਹੀਂ ਫਰਕ ਹੈਗਾ ਆਦਮੀ ਵੀ ਦੋ ਖੇਡਦੇ ਨੇ ਗੱਤਕਾ ਖੇਡਦੇ ਨੇ ਜਾਂ ਲੜਦੇ ਨੇ ਉਹਨਾਂ ਜੋ ਵੀ ਤਾਂ ਮਰ ਜਾਂਦਾ ਜੇ ਉਹ ਵੀ ਦੋਤੇ ਕਦੇ ਮਾਰ ਖਾ ਗਿਆ ਕਿ ਨਿਕਲ ਗਿਆ ਕਿਤੇ ਮਾਰ ਖਾ ਗਿਆ ਆਦਮੀ ਵੀ ਤਾਂ ਉਸ ਵਿੱਚ ਇੱਕ ਦੂਜੇ ਤੇ ਮਾਰ ਖਾ ਗਿਆ ਜੋਤ ਦਾ ਅੰਦਰ ਅਕਲ ਹੁੰਦਾ ਜੋਤ ਦਾ ਮਤਲਬ ਸੇਕ ਨਹੀਂ ਹੈਗਾ ਕੋਈ ਵੀ ਸੇਕ ਹੁੰਦਾ ਉਹ ਜਾਂ ਜੋਤ ਰੋਸ਼ਨੀ ਕਰਦੀ ਹੈ ਬਾਹਰ ਜੋਤ ਅਕਲ ਹੀ ਹੈ ਜਾ ਕੋ ਦਿਨੋਂ ਹਰ ਰਸ ਆਪਣਾ ਹੈ ਮੱਛਰ ਨਹੀਂ ਕਾਬੂ ਆਉਂਦਾ ਤੁਹਾਡੇ ਮੱਖੀ ਨਹੀਂ ਕਾਬੂ ਆਉਂਦੀ ਪਹਿਲਾਂ ਜਾਣਦੇ ਜੀ ਪਹਿਲਾਂ ਜਾਣਦੇ ਨੇ ਆ ਜਾਨਵਰ ਤੁਸੀਂ ਦੇਖ ਲਓ ਬਾਹਰ ਤੁਸੀਂ ਤੁਰੇ ਜਾਂਦੇ ਹੋ ਜਾਓ ਜਾਂ ਤੁਸੀਂ ਕੋਈ ਐਸ ਆਦਮੀ ਬੰਦੂਕ ਲੈ ਕੇ ਨਿਕਲਦਾ ਜਾਨਵਰ ਉਹਦੇ ਬੰਦੇ ਦਾ ਰਹਿੰਦੇ ਇਹ ਕਿਦੋਂ ਜਾਵੇ ਦੁਨੀਆ ਦੁਨੀ ਨਹੀਂ ਹੋਈ ਕੋਈ ਨਹੀਂ ਕਰਦਾ ਦ੍ਰਿਸ਼ਟੀ ਪਛਾਣ ਦੇ ਨਾਲ ਪਛਾਣ ਦੇ ਨਾਲ ਜਿਹੜਾ ਉਹਨੂੰ ਜਾਗਦਾ ਦੇਖਦੇ ਵੀ ਸਾਰੇ ਉਹਨੂੰ ਜਾਗਦਾ ਜਾ ਕੋ ਦਿਨੋ ਹਾਰਾ ਸਪਨਾ ਨਾਨਕ ਗੁਰਮੁਖ ਹਾਰਾ ਹਾਰਾ ਤੇ ਜਪਨਾ ਜਾ ਕੋ ਦਿਨੋ ਹਾਰਾ ਸਪਨਾ ਜਿਹਨੂੰ ਉਹਨੇ ਆਪਣਾ ਹਰ ਰਸ ਦੇ ਦਿੱਤਾ ਨਾਨਕ ਗੁਰਮੁਖ ਹਰ ਹਰ ਤੇ ਜਪਣਾ ਦੇਖੋ ਹਰ ਰਸ ਆਪਣਾ ਇਹਦਾ ਮਤਲਬ ਹਰ ਹੈ ਉਹਨੇ ਆਪਣਾ ਰਸ ਦਿੱਤਾ ਹਰ ਰਸ ਦਿੱਤਾ ਜਾਗੋ ਦੀਨੋ ਹਰ ਰਸ ਆਪਣਾ ਹਰ ਰਸ ਆਪਣਾ ਐ ਕਹਣਾ ਆਪਣਾ ਤਾਂ ਉਹ ਹਰ ਦੇ ਵਿਚਾਲੇ ਕੌਮਾਂ ਲਾ ਕੇ ਰਸ ਹੋ ਜਾਗੋ ਦੀਨਾ ਹਰ ਕਿਹਨਾਂ ਦੀ ਨਾ ਦੀ ਰਸ ਵਿਚਾਲੇ ਫਿਰ ਆਪਣਾ ਰਸ ਅਲੱਗ ਜੀ ਹਰ ਰਸ ਇਕੱਠਾ ਨਹੀਂ ਬਣਦਾ ਰਸ ਦਿਨੋਂ ਹਰ ਰਸ ਆਪਣਾ ਰਸ ਆਪਣਾ ਆਪਣਾ ਰਸ ਨੂੰ ਹਰ ਨੇ ਦਿੱਤਾ ਆਤਮ ਰਸ ਦਿੱਤਾ ਆਤਮ ਰਸ ਜਿਨ ਹੋ ਨਾਲ ਗੁਰਮੁਖ ਹਰ ਹਰ ਜਪੋ ਜਪ ਉਹਨੇ ਹਰ ਜਪਿਆ ਉਹਨੇ ਹਰ ਜੇ ਹਰ ਦਾ ਰਸ ਨਹੀਂ ਆਇਆ ਤਾਂ ਹਰ ਨੂੰ ਜਪੂ ਜਦ ਹਰ ਦਾ ਰਸ ਮੂੰਹ ਲੱਗ ਜਾਂਦਾ ਨਾ ਫਿਰ ਉਹ ਨਾ ਚਾਹੁੰਦਾ